ਭਾਗ 8ਵਾਂ ਆਖਰੀ ਸੁਨੇਹਾ ਮੈਂ ਸਬੋਧ ਦੀ ਕਿਤਾਬ ਦੀ ਆਖਰੀ ਕਵਿਤਾ ਦ ਲਾਸਟ ਮੈਸੇਜ ਪੜ ਰਿਹਾ ਸੀ ਸਬੋਧ ਨੇ ਇਸ ਬਾਰੇ ਮੈਨੂੰ ਦੱਸਿਆ ਸੀ ਕਿ ਇਹ ਇੱਕ ਚਿੱਠੀ ਹੈ ਜੋ ਮੈਂ ਮਾਇਰਾ ਲਈ ਲਿਖੀ ਸੀ ਪਰ ਪੋਸਟ ਨਹੀਂ ਕੀਤੀ ਜਦੋਂ ਕਿ ਸਬੋਧ ਨੇ ਇਹ ਸੋਚ ਲਿਆ ਸੀ ਕਿ ਉਹ ਹੁਣ ਮਾਇਰਾ ਨਾਲ ਕਦੇ ਵੀ ਸੰਪਰਕ ਕਰਨ ਦੀ ਕੋਸ਼ਿਸ਼ ਨਹੀਂ ਕਰੇਗਾ ਕਿਉਂਕਿ ਉਸ ਦੀ ਚੁੱਪ ਤੋਂ ਤੰਗ ਆ ਚੁੱਕਿਆ ਸੀ ਮਾਇਰਾ ਬਹੁਤੇ ਮੈਸੇजेस ਦੇ ਜਵਾਬ ਨਹੀਂ ਸੀ ਦਿੰਦੀ ਜੇ ਦਿੰਦੀ ਤਾਂ ਕਈ ਕਈ ਦਿਨ ਬਾਅਦ ਉਹ ਵੀ ਬਹੁਤ ਸੰਖੇਪ ਤੇ ਜੇ ਪੁੱਛਿਆ ਜਾਂਦਾ ਕਿ ਉਹ ਨਾਰਾਜ਼ ਹੈ ਤਾਂ ਕਹਿ ਦਿੰਦੀ ਨਹੀਂ ਜੇ ਕਿਹਾ ਜਾਂਦਾ ਕਿ ਮੈਸੇਜ ਕਰੀਏ ਜਾਂ ਨਾ ਤਾਂ ਕਹਿੰਦੀ ਨੋ ਪ੍ਰੋਬਲਮ ਵੈਲਕਮ ਆਲਵੇਸ ਪਰ ਸਪਸ਼ਟ ਕੁਝ ਨਹੀਂ ਸੀ ਹੁੰਦਾ ਕਿ ਉਹ ਕੀ ਚਾਹੁੰਦੀ ਹੈ ਮੈਂ ਸੁਬੋਧ ਦੇ ਇਹ ਸ਼ਬਦ ਪੜ ਰਿਹਾ ਸੀ ਮਾਇਰਾ ਮੈਨੂੰ ਇਹੋ ਲੱਗਦਾ ਹੈ ਕਿ ਤੂੰ ਕਦੇ ਕੋਈ ਵੀ ਮੇਰੀ ਕਵਿਤਾ ਨਹੀਂ ਪੜ੍ਹੀ ਹੋ ਸਕਦਾ ਪੜ੍ਹੀ ਵੀ ਹੋਵੇ ਪਰ ਮੇਰੇ ਕੋਲ ਤੇਰਾ ਕੋਈ ਵੀ ਪ੍ਰਤੀਕਰਮ ਕਦੇ ਵੀ ਨਹੀਂ ਪਹੁੰਚਿਆ ਤੇਰੇ ਬਾਰੇ ਸੋਚਦਿਆਂ ਮੈਂ ਜੋ ਵੀ ਲਿਖਿਆ ਤੇ ਉਹ ਸਾਰੇ ਸੁਨੇਹੇ ਜਾਂ ਮੇਰੇ ਖਿਆਲ ਜੋ ਮੈਂ ਕਹਿਣਾ ਚਾਹੁੰਦਾ ਸੀ ਇੱਥੇ ਲਿਖ ਰਿਹਾ ਹਾਂ ਭਾਵੇਂ ਤੇਰੀ ਮੇਰੇ ਪ੍ਰਤੀ ਇਸ ਚੁੱਪ ਨੇ ਮੈਨੂੰ ਮਰਨ ਦੀ ਹੱਦ ਤੱਕ ਤਕਲੀਫ ਦਿੱਤੀ ਹੈ ਪਰ ਫਿਰ ਵੀ ਮੈਂ ਕੁਝ ਵੀ ਬੁਰਾ ਤੇਰੇ ਲਈ ਨਹੀਂ ਕਹਿਣਾ ਚਾਹੁੰਦਾ ਇੱਕ ਮਨੁੱਖ ਹੋਣ ਦੇ ਨਾਤੇ ਅਤੇ ਜਦੋਂ ਕਿ ਇਹ ਸਭ ਤੇਰੇ ਬਾਰੇ ਲਿਖਿਆ ਗਿਆ ਹੈ ਮੈਂ ਉਮੀਦ ਕਰਦਾ ਹਾਂ ਕਿ ਇਹ ਤੇਰੇ ਦੁਆਰਾ ਜ਼ਰੂਰ ਪੜਿਆ ਜਾਵੇ ਮੇਰੀ ਇਸ ਗ੍ਰਹਿ ਤੇ ਜਿਸ ਤੇ ਅਸੀਂ ਕਰੋੜਾਂ ਮਨੁੱਖ ਰਹਿੰਦੇ ਹਾਂ ਇੱਕੋ ਇੱਕ ਇਹ ਇੱਛਾ ਹੈ ਕਿ ਤੂੰ ਇਸ ਨੂੰ ਜ਼ਰੂਰ ਪੜ ਲਵੇਂ ਜੇਕਰ ਤੂੰ ਇਸ ਬਾਰੇ ਕੁਝ ਵੀ ਕਹਿਣਾ ਚਾਹੇ ਤੇ ਉਹ ਸ਼ਬਦ ਮੇਰੇ ਤੱਕ ਪਹੁੰਚ ਜਾਣ ਤਾਂ ਇਸ ਨਾਲ ਮੇਰੇ ਮਨ ਨੂੰ ਬੜੀ ਸ਼ਾਂਤੀ ਮਿਲੇਗੀ ਸਬੋਧ ਦੁਆਰਾ ਲਿਖੀ ਆਖਰੀ ਚਿੱਠੀ ਮੈਂ ਵਰਿਆਂ ਦੇ ਬਾਅਦ ਫਿਰ ਆਇਆ ਸੀ ਇੱਧਰ ਤੇਰੇ ਵੱਲ ਨੂੰ ਫਿਰ ਤੋਂ ਵਾਪਸ ਪਰਤ ਰਿਹਾ ਹਾਂ ਨਾ ਮਨਜ਼ੂਰ ਆਕਰਸ਼ਣ ਕੁਦਰਤੀ ਚੀਜ਼ ਹੈ ਜਿੱਥੇ ਨਹੀਂ ਬਣਦਾ ਅਸੀਂ ਚਾਹੁੰਦੇ ਹੋਏ ਵੀ ਕਿਸੇ ਨੂੰ ਸਵੀਕਾਰ ਨਹੀਂ ਕਰ ਸਕਦੇ ਇੱਥੇ ਇਨਸਾਨ ਬੇਵਸ ਹੈ ਮੈਂ ਸਮਝ ਸਕਦਾ ਹਾਂ ਇਹ ਤੇਰੀ ਬੇਵਸੀ ਹੈ ਮੈਂ ਮਰਿਆਦਾ ਨਾਲ ਭਰਿਆ ਹੋਇਆ ਤੇਰੀ ਬੇਵਸੀ ਦਾ ਮਾਣ ਰੱਖਦਾ ਹਾਂ ਕਵਿਤਾ ਦੇ ਕੋਲ ਪਰਤਦਾ ਹਾਂ ਸ਼ਬਦਾਂ ਨੂੰ ਗਲੇ ਲਗਾਉਂਦਾ ਹਾਂ ਇਹ ਮੈਨੂੰ ਕਦੇ ਵੀ ਨਿਰਾਸ਼ ਨਹੀਂ ਕਰਨਗੇ ਆਪਣੇ ਆਪ ਨੂੰ ਵਰਕਿਆਂ ਦੇ ਹਵਾਲੇ ਕਰਦਾ ਹਾਂ ਆਪਣੇ ਹਿੱਸੇ ਦੀ ਚੁੱਪ ਆਪਣੇ ਕੋਲ ਰੱਖਦਾ ਹਾਂ ਤੂੰ ਮੇਰੀ ਚੁੱਪ ਨਹੀਂ ਜਾਣੀ ਤੂੰ ਮੇਰਾ ਮੌਨ ਨਹੀਂ ਸਮਝਿਆ ਪਰ ਸ਼ਬਦ ਸਮਝ ਲੈਣਗੇ ਇਹ ਸ਼ਬਦਾਂ ਦੀ ਦਾਤ ਹੈ ਇਹ ਤਾਂ ਰੱਬ ਆਪ ਹੈ ਇਹ ਉਸੇ ਦਾ ਹੁਕਮ ਹੈ ਅਸੀਂ ਸਿਰ ਝੁਕਾ ਕੇ ਮੰਨਿਆ ਤੇ ਅੱਜ ਮੈਂ ਆਪਣੇ ਹਿੱਸੇ ਦਾ ਮੌਨ ਕਾਗਜ਼ ਤੇ ਉਤਾਰਦਾ ਹਾਂ ਹਰ ਕਿਸੇ ਕੋਲ ਹੈ ਆਪਣੇ ਹਿੱਸੇ ਦੀ ਚੁੱਪ ਹਰ ਕਿਸੇ ਕੋਲ ਹਨ ਆਪਣੇ ਹਿੱਸੇ ਦੇ ਬੋਲ ਇਹ ਚੁੱਪ ਦੀ ਕਥਾ ਹੈ ਇਹ ਮੌਨ ਦੀ ਦਾਸਤਾ ਹੈ ਆਪਣੇ ਹਿੱਸੇ ਦਾ ਮੌਨ ਮੈਂ ਤੇਰੇ ਤੱਕ ਆਇਆ ਸੀ ਕੁਝ ਸ਼ਬਦ ਬੋਲ ਬਣੇ ਤੂੰ ਚੁੱਪਚਾਪ ਸੁਣ ਲੈ ਤੇ ਫਿਰ ਮੈਂ ਚੁੱਪਚਾਪ ਪਰਤ ਗਿਆ ਤੇਰੀ ਚੁੱਪ ਆਪਣੇ ਨਾਲ ਲੈ ਕੇ ਟਿੱਕੀ ਰਾਤ ਵਿੱਚ ਬਿਲਕੁਲ ਚੁੱਪਚਾਪ ਵਿੱਚ ਮੈਂ ਇੱਕ ਆਪਣੀ ਹੀ ਕਥਾ ਆਪਣੇ ਆਪ ਨੂੰ ਸੁਣਾਉਣ ਲੱਗਦਾ ਹਾਂ ਮੈਂ ਗਿਆ ਸੀ ਉਸ ਦੇ ਕੋਲ ਉਸ ਉਮਰ ਵਿੱਚ ਜਦੋਂ ਜ਼ਿੰਦਗੀ ਬੜੀ ਚੰਗੀ ਲੱਗਦੀ ਹੈ ਜਦੋਂ ਚਾਹ ਚੜਦਾ ਹੈ ਜਦੋਂ ਪੂਰੀ ਕਾਇਨਾਤ ਸਿਮਟ ਕੇ ਇੱਕ ਛੋਟੇ ਜਿਹੇ ਦਿਲ ਵਿੱਚ ਬੈਠ ਜਾਂਦੀ ਹੈ ਜਦੋਂ ਖਿਆਲਾਂ ਦੇ ਗੀਤ ਬਣਨ ਲੱਗਦੇ ਹਨ ਤੇ ਬਸ ਆਪਣੇ ਕੁਝ ਬੋਲ ਉਸ ਨੂੰ ਦੇ ਆਇਆ ਉਸ ਦੀ ਚੁੱਪ ਚਾਹ ਨੇ ਇਹ ਬੋਲ ਸੁਣੇ ਮੇਰੇ ਕੁਝ ਕੁ ਸ਼ਬਦ ਕਦੇ ਵੀ ਕੋਈ ਜ਼ਰੂਰਤ ਹੋਵੇ ਤਾਂ ਦੱਸਣਾ ਮੇਰੇ ਲਈ ਕੋਈ ਵੀ ਕੰਮ ਬਸ ਇੰਨਾ ਕਹਿ ਕੇ ਪਰਤ ਆਇਆ ਉਸ ਵੱਲੋਂ ਕੁਝ ਵੀ ਕਿਹਾ ਨਹੀਂ ਗਿਆ ਤੇ ਸ਼ਾਇਦ ਉਸ ਵੱਲੋਂ ਕੁਝ ਵੀ ਸੁਣਿਆ ਨਹੀਂ ਗਿਆ ਫਿਰ ਕਿੰਨੇ ਹੀ ਵਰਿਆਂ ਬਾਅਦ ਕਰੀਬ ਅੱਧੀ ਉਮਰ ਤੱਕ ਆਉਂਦਿਆਂ ਅਸੀਂ ਇੱਕ ਦਿਨ ਇਤਫਾਕ ਵਸ ਫਿਰ ਇਕੱਠੇ ਸਾਂ ਮੈਂ ਫਿਰ ਕੁਝ ਸ਼ਬਦ ਕਹੇ ਮੈਂ ਅੱਜ ਵੀ ਤੇਰੇ ਲਈ ਅਰਦਾਸ ਕਰਦਾ ਹਾਂ ਉਸ ਦਿਨ ਤੇਰੀ ਚੁੱਪ ਤਿੜਕ ਗਈ ਕੁਝ ਬੋਲ ਨਸੀਬ ਹੋਏ ਤੂੰ ਬਸ ਇੰਨਾ ਹੀ ਕਿਹਾ ਮੈਨੂੰ ਪਤਾ ਹੈ ਤੇ ਹੁਣ ਮੇਰੇ ਕੋਲ ਕੋਈ ਸ਼ਬਦ ਨਹੀਂ ਸੀ ਤੇ ਬਸ ਇਸੇ ਤਰ੍ਹਾਂ ਇੱਕ ਕਹਾਣੀ ਖਤਮ ਹੁੰਦੀ ਹੈ ਤੇ ਬਸ ਇਸੇ ਤਰ੍ਹਾਂ ਇੱਕ ਕਵਿਤਾ ਸ਼ੁਰੂ ਹੁੰਦੀ ਹੈ ਆਪਣੇ ਹਿੱਸੇ ਦਾ ਮਾਣ ਮਹੱਤਵਪੂਰਨ ਲੋੜਾਂ ਹੁੰਦੀਆਂ ਹਨ ਖੂਬਸੂਰਤ ਮੁਹੱਬਤ ਹੁੰਦੀ ਹੈ ਤੇ ਇਹ ਵੀ ਇੱਕ ਸੱਚ ਹੈ ਜਿੰਨਾ ਚੀਜ਼ਾਂ ਦੀ ਲੋੜ ਹੋਵੇ ਉਹ ਮਹੱਤਵਪੂਰਨ ਹੋਣ ਲੱਗਦੀਆਂ ਹਨ ਜਿੰਨਾ ਨਾਲ ਮੁਹੱਬਤ ਹੋਵੇ ਉਹ ਲੋੜ ਬਣਨ ਲੱਗਦੀਆਂ ਹਨ ਹੋਰ ਕੁਝ ਵੀ ਮਹੱਤਵਪੂਰਨ ਨਹੀਂ ਹੈ ਹੋਰ ਕੁਝ ਵੀ ਮਹੱਤਵਪੂਰਨ ਨਹੀਂ ਹੁੰਦਾ ਪਰ ਮੁਹੱਬਤ ਦੀ ਲੋੜ ਬਹੁਤ ਵੱਡੀ ਹੈ ਕਿੰਨੀਆਂ ਹੀ ਲੋੜਾਂ ਛੋਟੀਆਂ ਪੈ ਜਾਂਦੀਆਂ ਨੇ ਇਸ ਦੇ ਸਾਹਮਣੇ ਕਿੰਨਾ ਕੁਝ ਇਸ ਲਈ ਛੱਡ ਦਿੱਤਾ ਜਾਂਦਾ ਹੈ ਕਿੰਨਾ ਕੁਝ ਇਸ ਦੇ ਲਈ ਅਪਣਾ ਲਿਆ ਜਾਂਦਾ ਹੈ ਕਿੰਨਾ ਹੀ ਕੁਝ ਇਸ ਲਈ ਭੁਲਾ ਦਿੱਤਾ ਜਾਂਦਾ ਹੈ ਕਿੰਨੇ ਰਿਸ਼ਤੇ ਇਸ ਤੋਂ ਕੁਰਬਾਨ ਕੀਤੇ ਜਾਂਦੇ ਹਨ ਤੇ ਕਿੰਨੇ ਹੀ ਸਬੰਧਾਂ ਨੂੰ ਇੱਕ ਹੀ ਸਬੰਧ ਲਤੜ ਕੇ ਲੰਘ ਜਾਂਦਾ ਹੈ ਕਦੇ ਜਦੋਂ ਦਿਲ ਮੇਰਾ ਭਰਿਆ ਹੋਵੇ ਪੂਰਾ ਮੁਹੱਬਤ ਨਾਲ ਲਬਾ ਲਬ ਕਲਮ ਸਿਆਹੀ ਦੀ ਜ਼ਰੂਰਤ ਨਹੀਂ ਹੈ ਕੁਝ ਵਰਕੇ ਲੈ ਕੇ ਆਉਣਾ ਆਪਣੇ ਹੱਥ ਵਿੱਚ ਫੜ ਕੇ ਕੋਈ ਵੀ ਇੱਕ ਕੋਰਾ ਵਰਕਾ ਮੇਰੇ ਚਿਹਰੇ ਦੇ ਥੱਲੇ ਕਰ ਦੇਵੀਂ ਤੇ ਪੁੱਛ ਲਵੀਂ ਮੁਹੱਬਤ ਕੀ ਹੁੰਦੀ ਹੈ ਅੱਖ ਚੋਂ ਡਿੱਗਿਆ ਸਿਰਫ ਇੱਕੋ ਅਥਰੂ ਕਾਫੀ ਹੈ ਵਰਕੇ ਤੇ ਡਿੱਗਦਿਆਂ ਹੀ ਕਵਿਤਾ ਲਿਖੀ ਜਾਵੇਗੀ ਸਿਰਫ ਇੱਕ ਬੂੰਦ ਨਾਲ ਹੀ ਪੂਰੀ ਦੀ ਪੂਰੀ ਕਾਇਨਾਤ ਵਰਕਿਆਂ ਤੇ ਉਤਰ ਸਕਦੀ ਹੈ ਮੈਂ ਕਦੇ ਕਿਸੇ ਨੂੰ ਕਵਿਤਾ ਨਹੀਂ ਸੁਣਾਉਂਦਾ ਸਿਰਫ ਦੋ ਤਰ੍ਹਾਂ ਦੇ ਲੋਕ ਕਵਿਤਾ ਸੁਣ ਸਕਦੇ ਹਨ ਜਿਨ੍ਹਾਂ ਦੀ ਜੇਬ ਵਿੱਚ ਪੈਸੇ ਹੋਣ ਜਾਂ ਜਿਨ੍ਹਾਂ ਦੇ ਦਿਲ ਵਿੱਚ ਮੁਹੱਬਤ ਹੋਵੇ ਬਾਕੀਆਂ ਦੇ ਹਿੱਸੇ ਦਾ ਚੈਨ ਦੁਨੀਆਦਾਰੀ ਖਾ ਜਾਂਦੀ ਹੈ ਪੱਤਿਆਂ ਨੂੰ ਝੜਦੇ ਦੇਰ ਨਹੀਂ ਲੱਗਦੀ ਚਾਵਾਂ ਨੂੰ ਮਰਦੇ ਦੇਰ ਨਹੀਂ ਲੱਗਦੀ ਪਰ ਸੱਚ ਜਾਣੀ ਦਰਦ ਨੂੰ ਮਰਦੇ ਬਹੁਤ ਦੇਰ ਲੱਗਦੀ ਹੈ ਪੂਰੀ ਉਮਰ ਵੈਸੇ ਤਾਂ ਤੂੰ ਕਦੇ ਵੀ ਇੱਧਰ ਨਹੀਂ ਆਉਣਾ ਜ਼ਿੰਦਗੀ ਰਸਤੇ ਬਦਲ ਦਿੰਦੀ ਹੈ ਸਭ ਦੇ ਰਸਤੇ ਬਦਲਦਿਆਂ ਹੀ ਪਤਾ ਨਹੀਂ ਲੱਗਦਾ ਕਈ ਵਾਰ ਮੰਜ਼ਲਾਂ ਬਦਲ ਜਾਂਦੀਆਂ ਹਨ ਰਸਤਿਆਂ ਦੇ ਬਦਲਦਿਆਂ ਹੀ ਸਾਥੀ ਵੀ ਬਦਲਣ ਲੱਗਦੇ ਹਨ ਬਹੁਤ ਦੋਸਤ ਦੁਸ਼ਮਣ ਬਣਦੇ ਹਨ ਬਹੁਤੇ ਆਪਣੇ ਬੇਗਾਨੇ ਹੋ ਜਾਂਦੇ ਹਨ ਸਭ ਕੁਝ ਪੁਰਾਣਾ ਭੁੱਲਣ ਲੱਗਦਾ ਹੈ ਹੌਲੀ-ਹੌਲੀ ਕਿੰਨਾ ਕੁਝ ਚੇਤਿਆਂ 'ਚ ਵਿਸਰ ਜਾਂਦਾ ਹੈ ਸੂਰਜ ਚੁੱਪਚਾਪ ਚੜਦਾ ਹੈ ਚੰਨ ਚੁੱਪਚਾਪ ਸਵੇਰੇ ਅਲੋਪ ਹੋ ਜਾਂਦਾ ਹੈ ਮਨੁੱਖ ਨੂੰ ਥੋੜੀ ਜਿਹੀ ਵੀ ਖੁਸ਼ੀ ਹੋਵੇ ਚੀਕਾਂ ਮਾਰਨ ਲੱਗਦਾ ਹੈ ਥੋੜਾ ਜਿਹਾ ਦੁੱਖ ਹੋਵੇ ਸਾਰਾ ਜਹਾਨ ਸਿਰ ਤੇ ਚੱਕ ਲੈਂਦਾ ਹੈ ਮਨੁੱਖ ਨੂੰ ਸ਼ੋਰ ਦਾ ਨਸ਼ਾ ਹੈ ਮੇਲੇ ਲੱਗਦੇ ਹਨ ਇਹਨਾਂ ਲੋਕਾਂ ਨੂੰ ਨਹੀਂ ਪਤਾ ਮੇਲੇ ਸਿਰਫ ਭੀੜ ਹੁੰਦੇ ਹਨ ਰੌਣਕ ਤਾਂ ਅੰਦਰ ਦੀ ਕੋਈ ਚੀਜ਼ ਹੁੰਦੀ ਹੈ ਮੈਂ ਸਵੇਰੇ 2:30 ਵਜੇ 3 ਵਜੇ ਜਾਂ 4 ਵਜੇ ਉੱਠ ਕੇ ਬੈਠ ਜਾਂਦਾ ਹਾਂ ਘਰ ਵਿੱਚ ਚੁੱਪ ਚਾਹ ਹੈ ਘੜੀਆਂ ਦੀ ਟਿਕ ਟਿਕ ਸੁਣਦੀ ਹੈ ਦਿਨ ਵੇਲੇ ਕੰਮਾਂਕਾਰਾਂ ਦੇ ਸ਼ੋਰ ਵਿੱਚ ਇਹ ਗੁੰਮ ਹੋ ਜਾਂਦੀ ਹੈ ਤੁਰਦਿਆਂ ਹੋਇਆਂ ਪੈਰਾਂ ਦੀ ਆਵਾਜ਼ ਸੁਣਦੀ ਹੈ ਨਿੱਕੀਆਂ ਨਿੱਕੀਆਂ ਆਵਾਜ਼ਾਂ ਇਸ ਜ਼ਿੰਦਗੀ ਨੂੰ ਭਰਦੀਆਂ ਹਨ ਜ਼ਿੰਦਗੀ ਦਾ ਸਖਣਾਪਣ ਇਹਨਾਂ ਨਾਲ ਖਤਮ ਹੁੰਦਾ ਹੈ ਮਨ ਦੀ ਸ਼ਾਂਤੀ ਲਈ ਲੋਕ ਪਤਾ ਨਹੀਂ ਕਿੱਥੇ-ਕਿੱਥੇ ਜਾ ਬੈਠਦੇ ਹਨ ਪਰ ਮੈਂ ਇਕੱਲਾ ਬੈਠਦਾ ਹਾਂ ਕਿਸੇ ਵੀ ਮਹਾਨ ਆਦਮੀ ਕੋਲ ਬੈਠਣ ਨਾਲੋਂ ਉੱਥੇ ਬੈਠਣਾ ਹਮੇਸ਼ਾ ਬਿਹਤਰ ਹੈ ਜਿੱਥੇ ਕੋਈ ਤੁਹਾਨੂੰ ਪਿਆਰ ਕਰਨ ਵਾਲਾ ਹੋਵੇ ਮੇਰੀ ਵਰਿਆਂ ਦੀ ਚੁੱਪ ਮੌਨ ਵਿੱਚ ਬਦਲ ਗਈ ਹੈ ਧਰਤੀ ਤੇ ਬ੍ਰਹਿਮੰਡ ਵਿੱਚ ਇੱਕ ਦਿਨ ਇਹੀ ਹੋਣ ਵਾਲਾ ਹੈ ਸਭ ਸ਼ੋਰ ਖਤਮ ਹੋ ਜਾਵੇਗਾ ਸਭ ਖਤਮ ਫਿਰ ਕਾਇਨਾਤ ਆਪਣੇ ਮੌਨ ਵਿੱਚ ਚਲੀ ਜਾਵੇਗੀ ਇਹ ਉੱਥੋਂ ਹੀ ਸ਼ੁਰੂ ਹੋਈ ਸੀ ਜਿਵੇਂ ਆਦਮੀ ਚੁੱਪ ਚਾਂ ਚੋਂ ਜਨਮਦਾ ਹੈ ਫਿਰ ਸ਼ੋਰ ਕਰਦਾ ਹੈ ਫਿਰ ਚੁੱਪ ਹੋ ਜਾਂਦਾ ਹੈ ਇੱਕ ਦਿਨ ਫਿਰ ਮੌਨ ਇਤਿਹਾਸ ਪੜਨਾ ਬਹੁਤ ਘੱਟ ਔਰਤਾਂ ਸੰਤ ਹੋਈਆਂ ਹਨ ਇਹ ਸਭ ਕੁਝ ਹੀ ਮਨ ਨਾਲ ਕਰਦੀਆਂ ਹਨ ਮਨ ਬੜਾ ਮਜ਼ਬੂਤ ਹੈ ਇਹਨਾਂ ਦਾ ਜਿਸ ਦਿਨ ਇਹਨਾਂ ਦਾ ਮਨ ਮਰੇਗਾ ਇਹ ਬੱਚੇ ਜਨਮ ਤੋਂ ਇਨਕਾਰ ਕਰ ਦੇਣਗੀਆਂ ਮਨੁੱਖੀ ਨਸਲ ਫਿਰ ਖਤਮ ਹੋਣ ਵੱਲ ਤੁਰ ਪਵੇਗੀ ਬਹੁਤੀਆਂ ਪਤਨੀਆਂ ਸੋਚਦੀਆਂ ਹਨ ਉਹਨਾਂ ਨੂੰ ਬਿਹਤਰ ਪਤੀ ਮਿਲ ਸਕਦਾ ਸੀ ਪਤੀ ਸੋਚਦੇ ਹਨ ਬਿਹਤਰ ਪਤਨੀ ਮਿਲ ਸਕਦੀ ਸੀ ਬਿਹਤਰ ਇੱਥੇ ਕੁਝ ਵੀ ਨਹੀਂ ਹੈ ਨਿੱਕੇ ਨਿੱਕੇ ਝਗੜੇ ਹਨ ਝਗੜਿਆਂ ਵਿੱਚ ਰਿਸ਼ਤਿਆਂ ਦੀ ਗੱਲਬਾਤ ਉੱਚੀ ਹੁੰਦੀ ਹੈ ਫਿਰ ਟੁੱਟਦੀ ਹੈ ਫਿਰ ਚੁੱਪ ਹੋ ਜਾਂਦੀ ਹੈ ਜਿੰਨਾ ਚਿਰ ਝਗੜਿਆਂ ਦਾ ਸ਼ੋਰ ਚੁੱਪ ਵਿੱਚ ਨਹੀਂ ਬਦਲਦਾ ਰਿਸ਼ਤੇ ਸਲਾਮਤੀ ਵੱਲ ਨਹੀਂ ਤੁਰਦੇ ਮੁਹੱਬਤ ਹਮੇਸ਼ਾ ਚੁੱਪਚਾਪ ਆਪਣਾ ਕੰਮ ਕਰਦੀ ਹੈ ਸ਼ੋਰਾਂ ਦੇ ਅੰਦਰ ਝਗੜਿਆਂ ਦੇ ਵਿਚਕਾਰ ਮੁਹੱਬਤ ਵਿੱਚ ਡੁੱਬੇ ਮਨੁੱਖ ਚੁੱਪਚਾਪ ਹੀ ਮਿਲਣਗੇ ਉਹ ਤਾਂ ਬਹੁਤ ਕੁਝ ਚੁੱਪਚਾਪ ਹੀ ਸਵੀਕਾਰ ਕਰ ਲੈਂਦੇ ਹਨ ਉਹ ਚਾਹ ਕੇ ਵੀ ਨਹੀਂ ਬੋਲ ਸਕਦੇ ਇਹਨਾਂ ਵਿੱਚੋਂ ਬਹੁਤੇ ਬਸ ਚੁੱਪਚਾਪ ਤੁਰ ਜਾਂਦੇ ਹਨ ਜਿਨ੍ਹਾਂ ਦੀ ਚੁੱਪ ਮੌਨ ਵਿੱਚ ਬਦਲਦੀ ਹੈ ਉਹ ਸੰਤ ਹੋ ਜਾਂਦੇ ਹਨ ਸ਼ਾਇਰ ਹੋਣ ਲੱਗਦੇ ਹਨ ਜਿਹੜੀਆਂ ਰੀਝਾਂ ਬੋਲ ਨਹੀਂ ਬਣਦੀਆਂ ਉਹ ਸ਼ਬਦ ਬਣਨ ਲੱਗਦੀਆਂ ਹਨ ਕੁਦਰਤ ਕਦੇ ਵੀ ਇੰਨੀ ਸੁਖਾਲੀ ਕਾਗਜ਼ ਤੇ ਨਹੀਂ ਉਤਰਦੀ ਜੇ ਧਰਤੀ ਕੋਈ ਵਾਈਟ ਬੋਰਡ ਹੁੰਦੀ ਕੋਈ ਬਲੈਕ ਬੋਰਡ ਹੁੰਦੀ ਜੇ ਜ਼ਿੰਦਗੀ ਕੋਈ ਕਵਿਤਾ ਹੁੰਦੀ ਅਸੀਂ ਨਵੇਂ ਸਿਰਿਓਂ ਇਸ ਨੂੰ ਰੋਜ਼ ਲਿਖਦੇ ਰੋਜ਼ ਮਿਟਾਉਂਦੇ ਰੋਜ਼ ਟਾਉਂਦੇ ਨਿਤ ਨਵੇਂ ਰੰਗ ਇਸ ਵਿੱਚ ਭਰਦੇ ਮੁਹੱਬਤ ਵਿੱਚ ਵਾਰ-ਵਾਰ ਰੰਗਦੇ ਇਹ ਖੂਬਸੂਰਤ ਹੋਰ ਬਹੁਤ ਖੂਬਸੂਰਤ ਹੁੰਦੀ ਕੁਝ ਇਸ ਤਰ੍ਹਾਂ ਜਿਵੇਂ ਫੁੱਲ ਖਿੜਦੇ ਹਨ ਚੁੱਪਚਾਪ ਪੱਤੇ ਹਿਲਦੇ ਹਨ ਪਾਣੀ ਛਲਕਦਾ ਹੈ ਹਵਾ ਨਾਲ ਜਿਵੇਂ ਚੰਨ ਚੜਦਾ ਹੈ ਮੈਂ ਚਾਹੁੰਦਾ ਹਾਂ ਤੈਨੂੰ ਕਦੇ ਇਸ ਤਰ੍ਹਾਂ ਮਿਲਣਾ ਜਿਵੇਂ ਅੱਗ ਨਾਲ ਭਰਿਆ ਸੂਰਜ ਚੁੱਪਚਾਪ ਉੱਤਰ ਜਾਂਦਾ ਹੈ ਕਿਸੇ ਸ਼ਾਮ ਦੀ ਆਗੋਸ਼ ਵਿੱਚ ਜਿਵੇਂ ਕਬੂਤਰ ਉੱਡਦੇ ਹਨ ਜਿਵੇਂ ਚਿੜੀਆਂ ਚਹਿਕਦੀਆਂ ਹਨ ਤੇ ਇਹ ਸਭ ਸਿਰਫ ਆਵਾਜ਼ ਹੁੰਦਾ ਹੈ ਕਦੇ ਵੀ ਸ਼ੋਰ ਨਹੀਂ ਹੁੰਦਾ ਮੈਨੂੰ ਕਦੇ-ਕਦੇ ਇਹ ਵੀ ਲੱਗਦਾ ਹੈ ਤੈਨੂੰ ਕਹਾ ਇੱਥੇ ਨਾ ਆਉਣਾ ਮੈਂ ਤੈਨੂੰ ਇੱਥੇ ਨਹੀਂ ਮਿਲਾਂਗਾ ਹੁਣ ਮੈਂ ਤੇਰੇ ਕੋਲ ਹੀ ਰਹਿੰਦਾ ਹਾਂ ਜਾਂ ਆਪਣੇ ਅੰਦਰ ਹੀ ਕਿਤੇ ਰਹਿੰਦਾ ਹਾਂ ਤੂੰ ਉੱਥੇ ਜਾ ਨਹੀਂ ਸਕੇਂਗੀ ਉੱਥੇ ਕੋਈ ਸ਼ੋਰ ਨਹੀਂ ਹੈ ਬੜਾ ਮੌਨ ਹੈ ਬੜੀ ਸ਼ਾਂਤੀ ਹੈ ਉੱਥੇ ਕੋਈ ਟੀਵੀ ਨਹੀਂ ਚੱਲਦਾ ਕੋਈ ਅਖਬਾਰ ਵੀ ਨਹੀਂ ਛਪਦਾ ਦੰਗੇ ਵੀ ਨਹੀਂ ਹੁੰਦੇ ਬਲਾਤਕਾਰ ਵਰਗਾ ਵੀ ਕੁਝ ਨਹੀਂ ਹੈ ਉੱਥੇ ਮਨੁੱਖ ਮਨੁੱਖ ਦਾ ਵੈਰੀ ਨਹੀਂ ਹੈ ਉੱਥੇ ਮੁਹੱਬਤ ਦਾ ਨਿਰਾਦਰ ਨਹੀਂ ਹੁੰਦਾ ਉੱਥੇ ਕੁਦਰਤ ਨੂੰ ਸਿਰ ਝੁਕਾ ਕੇ ਕਬੂਲ ਕੀਤਾ ਜਾਂਦਾ ਹੈ ਉੱਥੇ ਕਵਿਤਾ ਤੁਰਦੀ ਹੈ ਉੱਥੇ ਧਰਮ ਸ਼ੁਰੂ ਹੁੰਦਾ ਹੈ ਉੱਥੇ ਆਪਣਤ ਵਿਕਸਦੀ ਹੈ ਤੇ ਉੱਥੇ ਕਦੇ ਵੀ ਹਾਂ ਮੈਂ ਕਦੇ ਵੀ ਗੈਰ ਹਾਜ਼ਰ ਨਹੀਂ ਹੁੰਦਾ ਮੈਂ ਅਨੇਕਾਂ ਵਾਰ ਚੁੰਮਿਆ ਹੈ ਮੌਤ ਦਾ ਮੱਥਾ ਮੈਂ ਭੁੱਖ ਨੂੰ ਜਾਣਦਾ ਹਾਂ ਮੈਂ ਮੁਹੱਬਤ ਨੂੰ ਜਾਣਦਾ ਹਾਂ ਮੈਂ ਮਾਂ ਨੂੰ ਸਮਝਦਾ ਹਾਂ ਵੇਖੀ ਹੈ ਟੁੱਟਦੀ ਹਰ ਰਿਸ਼ਤੇ ਦੀ ਮਰਿਆਦਾ ਮੈਂ ਦੇ ਦੇ ਹਰ ਸੱਚ ਤੋਂ ਵਾਕਿਫ ਹਾਂ ਤੇ ਕਵਿਤਾ ਲਿਖਣ ਲਈ ਇਸ ਤੋਂ ਵੱਧ ਯੋਗਤਾ ਦੀ ਲੋੜ ਨਹੀਂ ਹੁੰਦੀ ਮੁਹੱਬਤ ਫਾਲਤੂ ਦੀ ਚੀਜ਼ ਨਹੀਂ ਹੁੰਦੀ ਜਿਸ ਨੇ ਕਦੇ ਇੱਕ ਸ਼ਬਦ ਵੀ ਨਾ ਬੋਲਿਆ ਹੋਵੇ ਉਹ ਵੀ ਗੱਲਾਂ ਕਰਨ ਲੱਗਦੇ ਹਨ ਘੰਟਿਆਂ ਬੱਦੀ ਬਸ ਇਹੀ ਲੱਗਦਾ ਹੈ ਇਹੀ ਸਭ ਤੋਂ ਵੱਡਾ ਸਕੂਨ ਹੈ ਉਸ ਦੇ ਨਾਲ ਗੱਲਾਂ ਕਰਦੇ ਰਹਿਣਾ ਉਸ ਦੇ ਬਾਰੇ ਗੱਲਾਂ ਕਰਦੇ ਰਹਿਣਾ ਗੱਲਾਂ ਮੁੱਕਦੀਆਂ ਹੀ ਨਹੀਂ ਗੱਲਾਂ ਛੋਟੀ ਚੀਜ਼ ਨਹੀਂ ਹੁੰਦੀਆਂ ਸਾਰੀਆਂ ਗੱਲਾਂ ਸੁਣੀਆਂ ਨਹੀਂ ਜਾਂਦੀਆਂ ਨਾ ਹੀ ਸਾਰੀਆਂ ਕਹੀਆਂ ਜਾਂਦੀਆਂ ਨੇ ਬਹੁਤੀਆਂ ਗੱਲਾਂ ਤਾਂ ਪੀੜ੍ਹੀਆਂ ਤੱਕ ਪਿੱਛਾ ਨਹੀਂ ਛੱਡਦੀਆਂ ਭਾਵੇਂ ਮੂੰਹ ਨਾਲ ਹੁੰਦੀਆਂ ਹਨ ਪਰ ਢਿੱਡ ਹੌਲੇ ਕਰ ਦਿੰਦੀਆਂ ਹਨ ਜੀ ਰਾਜੀ ਕਰ ਦਿੰਦੀਆਂ ਹਨ ਗੱਲਾਂ ਛੋਟੀ ਚੀਜ਼ ਨਹੀਂ ਹੁੰਦੀਆਂ ਤੁਹਾਡੀ ਪੂਰੀ ਰੂਹ ਦਾ ਤਰਜਮਾ ਹਨ ਤੁਹਾਡੀ ਪਰਿਭਾਸ਼ਾ ਹਨ ਤੁਹਾਡੇ ਚੰਗੇਪਨ ਕਮੀਨੇਪਨ ਦੇ ਸਾਫ਼ ਸਪਸ਼ਟ ਅਰਥ ਹੁੰਦੀਆਂ ਹਨ ਮੇਰੀ ਤਾਂ ਰੀਜ ਹੀ ਰਹਿ ਗਈ ਤੇਰੇ ਨਾਲ ਗੱਲਾਂ ਕਰ ਸਕਾਂ ਉਹ ਸਾਰੀਆਂ ਗੱਲਾਂ ਤਾਂ ਬਸ ਆਪਣੇ ਆਪ ਨਾਲ ਹੀ ਕੀਤੀਆਂ ਵਰਿਆਂ ਤੱਕ ਤੂੰ ਕੋਈ ਗੱਲ ਨਹੀਂ ਸੁਣੀ ਉਹਨਾਂ ਵਿੱਚੋਂ ਤੇ ਫਿਰ ਹੌਲੀ-ਹੌਲੀ ਟੁੱਟ ਗਈ ਗੱਲਾਂ ਦੀ ਲੜੀ ਇਹੀ ਟੁਕੜੇ ਚੁੱਪ ਬਣਦੇ ਰਹੇ ਤੇ ਸਾਰੀ ਚੁੱਪ ਜੰਮ ਕੇ ਕਿਸੇ ਦਿਨ ਮੌਨ ਹੋ ਗਈ ਮੇਰੇ ਕਿੰਨੇ ਹੀ ਬੋਲ ਮੁੜਦੇ ਰਹੇ ਨੇ ਨਿਰਾਸ਼ ਹੋ ਕੇ ਵਾਰ-ਵਾਰ ਤੇਰੀ ਚੁੱਪ ਨਹੀਂ ਟੁੱਟੀ ਤੇ ਤੇਰੀ ਇੱਕ ਚੁੱਪ ਪੀ ਗਈ ਮੇਰੇ ਬੋਲਾਂ ਦਾ ਦਰਿਆ ਇੱਕ ਦੁਨੀਆ ਜਿਹੜੀ ਕਿ ਮੈਂ ਤੇਰੇ ਲਈ ਛੱਡ ਆਇਆ ਸੀ ਹੁਣ ਫਿਰ ਉਸ ਦੁਨੀਆ 'ਚੋਂ ਫਿਰ ਤੋਂ ਕੁਝ ਤੇਰੇ ਵਰਗਾ ਲੱਭਦਾ ਰਹਿੰਦਾ ਹਾਂ ਜ਼ਿੰਦਗੀ ਦੇ ਵਿੱਚ ਅਸੀਂ ਭਰ ਲੈਂਦੇ ਹਾਂ ਸਾਰੀ ਦੀ ਸਾਰੀ ਦੁਨੀਆ ਫਿਰ ਵੀ ਮੁਹੱਬਤ ਦੇ ਬਿਨਾ ਖਾਲੀ ਰਹਿ ਜਾਂਦੀ ਹੈ ਬਿਲਕੁਲ ਵਿਰਾਨ ਪੂਰੀ ਦੀ ਪੂਰੀ ਇਹ ਸਾਰੀ ਕਵਿਤਾ ਤੇਰੀ ਹੈ ਤੂੰ ਇਹ ਪੜੀ ਸੁਣੀ ਨਹੀਂ ਮੈਂ ਇਸ ਨੂੰ ਕਿਤੇ ਵੀ ਪੜ ਨਹੀਂ ਸਕਿਆ ਮੈਂ ਉੱਥੇ ਕਵਿਤਾ ਪੜ੍ਹਨੀ ਪਸੰਦ ਕਰਦਾ ਹਾਂ ਜਿੱਥੇ ਕਵਿਤਾ ਸੁਣੀ ਜਾਵੇ ਅਫਸੋਸ ਕਵਿਤਾ ਕਿਤੇ ਵੀ ਨਹੀਂ ਸੁਣੀ ਜਾਂਦੀ ਤੇ ਬਸ ਅੱਖਾਂ ਬੰਦ ਕਰਕੇ ਬੈਠ ਜਾਂਦਾ ਹਾਂ ਤੇਰੀ ਕਵਿਤਾ ਸੁਣਨ ਲੱਗਦਾ ਹਾਂ ਮੁਹੱਬਤ ਕੰਮ ਦੀ ਚੀਜ਼ ਹੈ ਪਰ ਇਸ ਕੰਮ ਨੂੰ ਕਰਨ ਦੇ ਕਿਸੇ ਨੂੰ ਵੀ ਪੈਸੇ ਨਹੀਂ ਮਿਲਦੇ ਫਿਰ ਵੀ ਇਹ ਕੰਮ ਹਰ ਕੋਈ ਕਰਦਾ ਹੈ ਕਿਉਂਕਿ ਸਭ ਕੁਝ ਸਿਰਫ ਵਸਤਾਂ ਜਾਂ ਜਿਸਮਾਨੀ ਲੋੜਾਂ ਨਹੀਂ ਹੁੰਦੀਆਂ ਸਾਡੇ ਧੁਰ ਅੰਦਰ ਵੀ ਇੰਨੀਆਂ ਹੀ ਲੋੜਾਂ ਦਾ ਲੁੱਛਣਾ ਹੈ ਉੱਥੇ ਵੀ ਬਹੁਤ ਕੁਝ ਖਾਲੀ-ਖਾਲੀ ਹੈ ਪਰ ਉਹਨਾਂ ਸਭ ਦੀ ਪੂਰਤੀ ਲਈ ਸਿਰਫ ਇੱਕੋ ਚੀਜ਼ ਚਾਹੀਦੀ ਹੈ ਉਹ ਹੈ ਮੁਹੱਬਤ ਸਭ ਇਸੇ ਨਾਲ ਹੀ ਸਰ ਜਾਂਦਾ ਹੈ ਸਭ ਇਸੇ ਨਾਲ ਹੀ ਭਰ ਜਾਂਦਾ ਹੈ ਪਰ ਮੁਹੱਬਤ ਮੂਰਖਾਂ ਦੇ ਵਸ ਦਾ ਕੰਮ ਨਹੀਂ ਹੈ ਵੈਸੇ ਤਾਂ ਇਹ ਕੰਮ ਹੀ ਨਹੀਂ ਹੈ ਇਸ ਨੂੰ ਸੰਤ ਪੁਰਸ਼ ਸਮਝ ਸਕਦੇ ਹਨ ਇਸ ਨੂੰ ਬੁੱਧ ਪੁਰਸ਼ ਹੀ ਜਾਣ ਸਕਦੇ ਹਨ ਇਹ ਕਿਸੇ ਦੇ ਮੁਖ ਦਾ ਹਾਸਾ ਖੋਣਾ ਨਹੀਂ ਹੈ ਇਹ ਤਾਂ ਕਿਸੇ ਦੀ ਇੱਕ ਮੁਸਕਾਨ ਲਈ ਕਿਚਰ ਕਿਚਰ ਹੋ ਜਾਣਾ ਹੈ ਉਮਰ ਦੇ ਕਿੰਨੇ ਹੀ ਸਾਲ ਲੰਘਦਿਆਂ ਜ਼ਿੰਦਗੀ ਦੇ ਇਸ ਪੜਾਅ ਤੇ ਮੈਂ ਮਹਿਸੂਸ ਕੀਤਾ ਤੈਨੂੰ ਮੇਰੇ ਬਾਰੇ ਕੁਝ ਵੀ ਨਹੀਂ ਪਤਾ ਤੇ ਮੈਂ ਤੇਰੇ ਬਾਰੇ ਕੀ ਕੁਝ ਜਾਣਦਾ ਹਾਂ ਬਹੁਤ ਵਾਰ ਇਹੋ ਲੱਗਦਾ ਹੈ ਤੈਨੂੰ ਕੁਝ ਵੀ ਨਹੀਂ ਪਤਾ ਦੂਰ ਕਿਸੇ ਜੰਗਲ ਵਿੱਚ ਹਜ਼ਾਰਾਂ ਪੱਤੇ ਦਰਖਤਾਂ ਦੇ ਝੜਦੇ ਹਨ ਕਿੰਨੇ ਹੀ ਫੁੱਲ ਟੁੱਟਦੇ ਹਨ ਸਾਨੂੰ ਘਰਾਂ ਅੰਦਰ ਸੁੱਤਿਆਂ ਜਾਗਦਿਆਂ ਇਸ ਦੀ ਕੋਈ ਖਬਰ ਨਹੀਂ ਹੁੰਦੀ ਇਸੇ ਤਰ੍ਹਾਂ ਮੈਂ ਟੁੱਟਦਾ ਰਿਹਾ ਹਾਂ ਤੇਥੋਂ ਦੂਰ ਇਸੇ ਤਰ੍ਹਾਂ ਤੈਨੂੰ ਇਸ ਦੀ ਕੋਈ ਵੀ ਖਬਰ ਨਹੀਂ ਹੈ ਮੈਨੂੰ ਬਹੁਤ ਕੁਝ ਪਤਾ ਹੈ ਪਰ ਤੈਨੂੰ ਕੁਝ ਵੀ ਨਹੀਂ ਪਤਾ ਕਿਉਂਕਿ ਤੂੰ ਮੁਹੱਬਤ ਨਹੀਂ ਕੀਤੀ ਬਹੁਤ ਲੋਕ ਤੈਨੂੰ ਇੱਥੇ ਮਿਲਣਗੇ ਜਿਹੜੇ ਖੋ ਲੈਣਗੇ ਤੈਨੂੰ ਹੀ ਤੈਥੋਂ ਸਾਰੀ ਦੀ ਸਾਰੀ ਪਰ ਇਹ ਹਮੇਸ਼ਾ ਯਾਦ ਰੱਖੀ ਮੈਂ ਜਿਸ ਦਿਨ ਵੀ ਤੈਨੂੰ ਮਿਲਾਂਗਾ ਆਪਣੀ ਸਾਰੀ ਦੀ ਸਾਰੀ ਆਪਣਤ ਤੇਰੇ ਪੈਰਾਂ 'ਚ ਧਰ ਦਿਆਂਗਾ ਤੂੰ ਹਾਲੇ ਹੋਰ ਅੱਗੇ ਚੱਲ ਹੋਰ ਗੂੜਾ ਹੋਣ ਦੇ ਉਮਰ ਦਾ ਹਨੇਰ ਇੱਕ ਦਿਨ ਗੁੰਮ ਜਾਵੇਗਾ ਮੋਹ ਦਾ ਹਰ ਪਰਛਾਵਾਂ ਰਿਸ਼ਤਿਆਂ ਦੇ ਅੰਧਕਾਰ ਵਿੱਚ ਉੱਥੇ ਤੂੰ ਬਿਲਕੁਲ ਇਕੱਲੀ ਹੋਵੇਂਗੀ ਫਿਰ ਤੈਨੂੰ ਯਾਦ ਆਵੇਗੀ ਬਹੁਤ ਪਿੱਛੇ ਰਹਿ ਗਈ ਜੁਗਨੂਆਂ ਨਾਲ ਭਰੀ ਧਰਤੀ ਜਿੱਥੇ ਮੈਂ ਖੜਾ ਸਾਂ ਮੈਂ ਅੱਜ ਵੀ ਉੱਥੇ ਹੀ ਖੜਾ ਹਾਂ ਪਰ ਮੈਂ ਹੁਣ ਇੱਧਰ ਨਹੀਂ ਆਵਾਂਗਾ ਤੇਰਾ ਜਦੋਂ ਵੀ ਜੀ ਕੀਤਾ ਮੁੜ ਆਵੀਂ ਕਿਉਂਕਿ ਮੁਹੱਬਤ ਦੀ ਖੂਬਸੂਰਤੀ ਕਦੇ ਨਹੀਂ ਮਰਦੀ ਸੂਰਜ ਡੁੱਬਦਾ ਹੋਇਆ ਵੀ ਉਨਾ ਹੀ ਰੋਸ਼ਨ ਹੁੰਦਾ ਹੈ ਜਿੰਨਾ ਚੜਨ ਵੇਲੇ ਇੱਕ ਮੁਹੱਬਤ ਹੀ ਦਿਵਾ ਸਕਦੀ ਹੈ ਕਿਸੇ ਨੂੰ ਵੀ ਰੱਬ ਦਾ ਰਤਬਾ ਵਰਨਾ ਹਰ ਸ਼ਖਸ ਮਿੱਟੀ ਹੈ ਤੇ ਮਿੱਟੀ ਹਰ ਮੋੜ ਤੇ ਰੁਲਦੀ ਹੈ ਮਿੱਟੀ ਹਰ ਚਰਾਹੇ ਤੇ ਉੜਦੀ ਹੈ ਤੇ ਤੂੰ ਮੇਰੇ ਕੋਲ ਖੁਸ਼ ਰਹਿਣ ਉਦਾਸ ਰਹਿਣ ਦੀ ਕੋਈ ਗੱਲ ਨਾ ਕਰ ਤੈਨੂੰ ਧਰਵਾਸ ਦੇਣ ਲਈ ਤੇਰੀ ਇੱਕ ਛੋਟੀ ਜਿਹੀ ਖੁਸ਼ੀ ਦੇ ਲਈ ਮੈਂ ਮਰਦਾ ਹੋਇਆ ਵੀ ਮੁਸਕਰਾ ਸਕਦਾ ਹਾਂ ਤੂੰ ਆਪਣੇ ਹਿੱਸੇ ਦੀ ਚੁੱਪ ਨਹੀਂ ਤੋੜੀ ਮੈਂ ਆਪਣੇ ਹਿੱਸੇ ਦਾ ਮੌਨ ਨਹੀਂ ਗਵਾਇਆ ਤੇ ਇਸੇ ਤਰ੍ਹਾਂ ਹਾਂ ਇਸੇ ਤਰ੍ਹਾਂ ਮੁਹੱਬਤ ਮਰਦੀ ਰਹੀ ਤੇ ਹੁਣ ਮੈਂ ਇੱਧਰ ਕਦੀ ਨਹੀਂ ਆਵਾਂਗਾ ਕਦੀ ਵੀ ਨਹੀਂ ਜੇ ਤੈਨੂੰ ਨਹੀਂ ਪਸੰਦ ਮੇਰਾ ਨਾਮ ਚੱਲ ਆ ਰਲ ਮਿਲ ਕੇ ਮੇਰਾ ਨਾਮ ਮਿਟਾਉਂਦੇ ਹਾਂ ਇਹ ਸਭ ਖਤਮ ਕਰਦੇ ਹਾਂ ਜੋ ਵੀ ਸਾਡੇ ਵਿਚਕਾਰ ਤੈਨੂੰ ਚੰਗਾ ਨਹੀਂ ਲੱਗਦਾ ਮੈਂ ਸਵੀਕਾਰ ਕਰਦਾ ਹਾਂ ਮੇਰਾ ਹੁਣ ਕੋਈ ਨਾਮ ਨਹੀਂ ਹੈ ਚਲੋ ਅਸੀਂ ਉਨੇ ਕੁ ਖਤਮ ਹੁੰਦੇ ਹਾਂ ਜਿੰਨੇ ਕੁ ਤੁਹਾਡੇ ਖਾਬ ਖਿਆਲ ਦਾ ਹਿੱਸਾ ਹਾਂ ਤੇਰਾ ਉਹ ਜਿਸ ਦਾ ਹੁਣ ਕੋਈ ਨਾਮ ਤੱਕ ਵੀ ਨਹੀਂ ਰਿਹਾ ਕੁਦਰਤ ਤੇਰਾ ਹਮੇਸ਼ਾ ਖਿਆਲ ਰੱਖੇ ਵਿਦਾ ਲੈਂਦੇ ਹਾਂ ਇਸ ਤੋਂ ਅੱਗੇ ਅਗਲੇ ਭਾਗ ਵਿੱਚ